ਮੰਨੇ ਪਾਵੇ ਮੋਖ ਦਵਾਰ ਦੇਖੋ ਜੇ ਮੰਨੇ ਜੇ ਮਾਰਗ ਠਾਕ ਨਹੀਂ ਪਾਇਆ ਤੇ ਮੋਖ ਹੈ ਹੁਣ ਹੋਰ ਕੀ ਹੋਣਾ ਜੇ ਰਸਤੇ 'ਚ ਰੁਕਾਵਟ ਨਹੀਂ ਕਿਤੇ ਤਾਂ ਮੋਖ ਦਵਾਰੇ ਪਹੁੰਚਣਾ ਹੋਰ ਕਿਤੇ ਪਹੁੰਚਣਾ ਮੁਕਤੀ ਦੇ ਦਵਾਰ ਤੱਕ ਚਲਾ ਜਾਂਦਾ ਹੈ ਮਨ ਦਾ ਚਲਿਆ ਜਾਵੇ ਰਸਤੇ 'ਚ ਰੁਕਾਵਟ ਨਹੀਂ ਹੋਣੀ ਤੇ ਮੋਖ ਦਵਾਰ ਤੱਕ ਪਹੁੰਚ ਗਿਆ ਤੇ ਜਿਹੜੇ ਹੋਰ ਤਰੀਕੇ ਨਾਲ ਮੋਖਦਵਾਰ ਕਹਿੰਦੇ ਨੇ ਮਾੜਾ ਵਾਲੇ ਦਸਲ ਕਿਵੇਂ ਮੋਖਦਵਾਰ ਕਹਿੰਦੇ ਨੇ ਇਹ ਤਾਂ ਸਾਰੀ ਵਿਸਤਾਰ ਨਾਲ ਗੱਲ ਨਹੀਂ ਹੋਈ ਹੈ ਜਿੱਥੇ ਮੰਨਣ ਤੇ ਹਟ ਜੂ ਉੱਥੇ ਹਟ ਜੂ ਜੇ ਬੰਦਾ ਚਲਾ ਜਾਊ ਮੋਖਦਵਾਰ ਤੱਕ ਪਹੁੰਚ ਜੂ ਤੇ ਮਾਲਾ ਵਾਲੇ ਦੱਸਣ ਐਕਸਪਲੇਨ ਕਰਨ ਮੋਖਦਵਾਰ ਉਹ ਕਿਸ ਤਰੀਕੇ ਨਾਲ ਮੋਖਦਵਾਰ ਕਹਿੰਦੇ ਨੇ ਬੜੂ ਸਮਾਧੀ ਵਾਲੇ ਦੱਸਣ ਕਿਵੇਂ ਮੋਖਦਵਾਰ ਮਿਲੂ ਵੈਗਰੂ ਵੈਗਰੂ ਵਾਲੇ ਦੱਸਣ ਕਿਵੇਂ ਮੋਖਦਵਾਰ ਮਿਲੂ ਗੁਰਬਾਣੀ ਦਾ ਕਹਿੰਦੀ ਹੈ ਗੁਰਬਾਣੀ ਨੂੰ ਮੰਨਣ ਨਾਲ ਸਮਝ ਕੇ ਮੰਨਣ ਨਾਲ ਉਹਦੇ ਤੇ ਚੱਲਣ ਨਾਲ ਰਸਤੇ 'ਚ ਨਹੀਂ ਹੁੰਦੀ ਜੇ ਚੱਲਦਾ ਜਾਇਆ ਜਾਵੇ ਮੁਕਤ ਦੁਆਰੇ ਤੱਕ ਪਹੁੰਚ ਜਾਂਦਾ ਮੰਨੈ ਪਰਿਵਾਰ ਸਾਧਾਰ ਜਦੋਂ ਮੋਖ ਦੁਆਰ ਆ ਪਹੁੰਚ ਜਾਂਦਾ ਫਿਰ ਆਪਣੇ ਪਰਿਵਾਰ ਦਾ ਸੁਧਾਰ ਕਰਦਾ ਉਹ ਜਿਹੜੇ ਪਰਿਵਾਰ ਦੇ ਕੁਨੀਤੀਆਂ ਨੇ ਨਾ ਪਾਈਆਂ ਹੋਈਆਂ ਜਿਵੇਂ ਹੁਣ ਪੈ ਗਈਆਂ ਗੁਰਦੁਆਰਿਆਂ 'ਚ ਉਹ ਸੁਧਾਰ ਕਰਦਾ ਵੀ ਆ ਨਾ ਕਰੋ ਆ ਕਰੋ ਇਹ ਛੱਡ ਦੋ ਕ੍ਰਿਤੀਆਂ ਇਹ ਚੋਂ ਕੁਝ ਨਹੀਂ ਲੱਭਣਾ ਨਾ ਤੁਹਾਨੂੰ ਲੱਭਿਆ ਆਪਣੇ ਪਰਿਵਾਰ ਦਾ ਸੁਧਾਰ ਕਰਦਾ ਇਸ ਕਰਕੇ ਸਾਨੂੰ ਆਪਣੇ ਪਰਿਵਾਰ ਦੀ ਲੋੜ ਹੈ ਸੁਧਾਰ ਕਰਨ ਦੀ ਗੁਰਮੁਖ ਦੇਖੋ ਆਪਣਾ ਪਰਿਵਾਰ ਸਿੱਖ ਨਹੀਂ ਹਨ ਇਹ ਗੱਲ ਗਲਤ ਹੈ ਜਿੰਨੇ ਸੰਸਾਰ ਦੇ ਗੁਰਮੁਖ ਨੇ ਗੁਰਬਾਣੀ ਨੂੰ ਸੱਚੇ ਸੱਚੇ ਸੁੱਚੇ ਆਦਮੀ ਨੇ ਸੱਚ ਨੂੰ ਮੰਨਣ ਵਾਲੇ ਨੇ ਸਾਰੇ ਹੀ ਪਰਿਵਾਰ ਜਿਹੜੇ ਸੱਚੇ ਸੁੱਚੇ ਆਦਮੀ ਨੇ ਹਰ ਧਰਮ ਦੇ ਵਿੱਚ ਹਰ ਜਗ੍ਹਾ ਹੀ ਹੁੰਦੇ ਨੇ ਇਮਾਨਦਾਰ ਆਦਮੀ ਨੇ ਇਮਾਨਦਾਰੀ ਦੀ ਗੱਲ ਨੂੰ ਮੰਨਣ ਵਾਲੇ ਨੇ ਉਹ ਸਾਰੇ ਇੱਕ ਪਰਿਵਾਰ ਹੈ ਦੋ ਹੀ ਕੈਟਾਗਰੀਆਂ ਨੇ ਸੰਸਾਰ 'ਚ ਗੁਰਮੁਖ ਔਰ ਮਨਮੁਖ ਸੱਚ ਨੂੰ ਮੰਨਣ ਵਾਲੇ ਗੁਰਮੁਖ ਨੇ ਸੱਚ ਤੋਂ ਮੁਲਕ ਰੋਣ ਵਾਲੇ ਗੁਰਮੁਖ ਨੇ ਸੰਸਾਰ ਦੀਆਂ ਦੋ ਕੈਟਾਗਰੀਆਂ ਬਣਾ ਦੇਣੀਆਂ ਨੇ ਬਾਣੀ ਨੇ ਗੁਰਬਾਣੀ ਨੇ ਪ੍ਰਗਟ ਹੋ ਇੱਕ ਸੱਚ ਨੂੰ ਮੰਨ ਲੈਣਗੇ ਇੱਕ ਸੱਚ ਤੋਂ ਮੁਨਕਰ ਹੋ ਜਾਣਗੇ ਇਹ ਕਹੇ ਜਾਣਗੇ ਵੀ ਭਾਈ ਹੈ ਤਾਂ ਠੀਕ ਔਖ ਹੈ ਉਹ ਨਾ ਤਾਂ ਮਨਮੁਖ ਨੇ ਨਾ ਗੁਰਮੁਖ ਨੇ ਉਹ ਗੁਰਮੁਖ ਵੀ ਨਹੀਂ ਮਨਮੁਖ ਨਹੀਂ ਉਹ ਲੈ ਨਾਲੇ ਵਾਲੇ ਨੇ ਉਹਨਾਂ ਚੋਂ ਗੁਰਮੁਖ ਬਣ ਸਕਦੇ ਨੇ ਗੁਰਮੁਖ ਦਾ ਬਣ ਸਕਦਾ ਪਰ ਮਨਮੁਖ ਨਹੀਂ ਬਣ ਸਕਦਾ ਉਹ ਕਮ ਕਮ ਉਹ ਇਹ ਜਿਹੜੇ ਸਿੱਖ ਦਾ ਦੇਖੋ ਨਾ ਜਿਹੜਾ ਸੱਚ ਨੂੰ ਮੰਨ ਲੈਂਦਾ ਵੀ ਸੱਚ ਤਾਂ ਹੈ ਪਰ ਚੱਲਣਾ ਔਖਾ ਉਹ ਸਿੱਖ ਦਾ ਨੂੰ ਮੰਨ ਸਕਦੇ ਆ ਅਸੀਂ ਸੱਚ ਨੂੰ ਮੰਨ ਗਿਆ ਲੋ ਸਿੱਖ ਦਾ ਹੈ ਪਰ ਚਲੋ ਚੱਲਿਆ ਥੋੜਾ ਬਹੁਤਾ ਥੋੜੀ ਬਹੁਤੀ ਸਿੱਖਿਆ ਦਾ ਅਸਰ ਤਾਂ ਪਿਆ ਝੂਠਾ ਸੱਚ ਦਾ ਪਤਾ ਤਾਂ ਲੱਗਿਆ ਜਰੂਰ ਇਹ ਗੱਲ ਠੀਕ ਹੈ ਪਰ ਕਮਾਉਣੀ ਔਖੀ ਉਹ ਮੋਗਦਵਾਰ ਤੱਕ ਨਹੀਂ ਪਹੁੰਚੂ ਉਹਦੇ ਰਸਤੇ ਰਕਾਵਟ ਆ ਗਈ ਕਿਉਂ ਮੰਨਣ ਤੋਂ ਮੁਨਕਰ ਹੋ ਗਏ ਚੱਲਣ ਤੋਂ ਮੁਨਕਰ ਹੋ ਗਏ ਹਾਂਜੀ ਮੰਨੇ ਤਰੈ ਤਾਰੇ ਗੁਰਸਿੱਖ ਮੰਨੇ ਤਰੈ ਲਫ਼ਜ਼ ਜੇ ਪੜੀਏ ਫਿਰ ਜ਼ਿਆਦਾ ਚੰਗਾ ਤਰੈ ਲਫ਼ਜ਼ ਹੋਣਾ ਨਹੀਂ ਤਰੈ ਇੱਕ ਵਚਨ ਹੋ ਜੇ ਤਰਾ ਪੜਾਂਗੇ ਤਾਂ ਆਪਣੇ ਆਪ ਚਾਉ ਪਰ ਅੱਗੇ ਤਾਰੇ ਕੋ ਸਿੱਖਾ ਮੰਨਾ ਤਰਾ ਤਾਰੇ ਗੁਰ ਸਿੱਖ ਉਹਦੇ ਗਿਆਨ ਨਾਲ ਹੋਰ ਸਿੱਖ ਉਹ ਆਪ ਦਾ ਕਰਦਾ ਹੀ ਆ ਆਪਣਾ ਤਾਂ ਆਪ ਤਾਂ ਉਹ ਉਧਾਰ ਪਹੁੰਚ ਗਿਆ ਆਪ ਤਾਂ ਦੀ ਕੀ ਗੱਲ ਹੈ ਇਹ ਤੇ ਜਿਹੜਾ ਆਪ ਉਹ ਉਧਾਰ ਹੈ ਇਹ ਹੁਣ ਭਗਤਾਂ ਦੀ ਗੱਲ ਹੈ ਭਗਤਾਂ ਦਾ ਤਾਂ ਤਰਨ ਵੀ ਗਾਂ ਚਲੇ ਗਏ ਮੁਕਤ ਦੁਆਰੇ ਤੇ ਪਹੁੰਚ ਗਏ ਉਹਨਾਂ ਦੇ ਤਾਰੇ ਹੋਏ ਫਿਰ ਹੋਰ ਸਿੱਖ ਕਰ ਉਹ ਤਰਨੇ ਲਗਾਉਂਦੇ ਨੇ ਹੋਰ ਕੀ ਕਰਦੇ ਨੇ ਉਹ ਕੋਚ ਨੇ ਟ੍ਰੇਨਿੰਗ ਦਿੰਦੇ ਨੇ ਵੀ ਭਾਈ ਐ ਤਰਨੇ ਪਾਪ ਸਾਗਰ ਤਰਨ ਦੇ ਕੋਚ ਨੇ ਹੋਰ ਕੁਝ ਨਹੀਂ ਹਣੋ ਉਹ ਹੋਣਾ ਵਿਦਿਆ ਅਸਕਾਰ ਨੇ ਐ ਤਰੀ ਦਾ ਹੁੰਦਾ ਕੋਚ ਹੁੰਦੇ ਨੇ ਉਹ ਜਿਹੜਾ ਆਪ ਵਧੀਆ ਪਲੇਅਰ ਆ ਉਹੀ ਕੋਚ ਹੋਊਗਾ ਔਰ ਕੋਚ ਐਵੇਂ ਬਣਦੀ ਉਹ ਕੋਝਿੰਗ ਦੇ ਰਹੇ ਨੇ ਤੂੰ ਇਹਨੂੰ ਕਰਨ ਦੀ ਹੋਰ ਕੀ ਹੈ ਉਹਨਾਂ ਨੇ ਤਾਰੇ ਹੋਏ ਤਰਦੇ ਨੇ ਕਰੇ ਨੇ ਸਬੂਤ ਹੈ ਮੰਨੈ ਨਾਨਕ ਭਾਵੇਂ ਨਾ ਭਿਖ ਨਾਨਕ ਕਹਿੰਦੇ ਜਿਹੜਾ ਬਾਣੀ ਨੂੰ ਮੰਨਦਾ ਹੈ ਦੁਬਾਰਾ ਜਨਮ ਨਹੀਂ ਹੁੰਦਾ ਭਾਵੇਂ ਨਾ ਭਿਖ ਨਾ ਦੁਬਾਰਾ ਦੁਬਾਰੇ ਪੀ ਕੇ ਮੰਗਦੇ ਫਿਰਦੇ ਨੇ ਦੁਨੀਆ 'ਚ ਹੋਰ ਕੀ ਕਰਦੇ ਨੇ ਹਮ ਭਿਖ ਭਿਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਦੁਨੀਆ ਜੁਨੀਆਂ ਨਹੀਂ ਲੈਂਦੇ ਭੀਖ ਮੰਗਦੇ ਫਿਰਦੇ ਭਖਾਰੀ ਨਹੀਂ ਬੜੇ ਫਿਰਦੇ ਇਹ ਸੰਸਾਰ ਦੇ ਜਨਮ ਵਾਲੇ ਸਾਰੇ ਭਖਾਰੀ ਹੋਣੇ ਵੀ ਜੋ ਮੰਗਣਾ ਭਖਾਰੀ ਮੰਗਦੇ ਹੁੰਦੇ ਨੇ ਪੇੜ ਬੋਲਦੇ ਪਾਣੀ ਮੰਗਦੇ ਨੇ ਮੰਗਦੇ ਨੇ ਫਸਲ ਜਾ ਜਾਂਦੀ ਹੈ ਮੰਗਦੀ ਹੈ ਨਾ ਆਦਮੀ ਵੀ ਉਦਾਸ ਹੋ ਜਾਂਦਾ ਪੈਸਾ ਹੋਵੇ ਭੁੱਖ ਪਿਆਸ ਲੱਗਦੀ ਹੈ ਮੂੰਹ ਉਦਾਸ ਹੋ ਜਾਂਦਾ ਇਹ ਮੈਂ ਫਸਲ ਆਪਾਂ ਕਹਿੰਦੇ ਫਸਲ ਉਦਾਸ ਹੈ ਮੁਰਝਾਈ ਹੋਈ ਹੈ ਉਦਾਸ ਹੈ ਉਹ ਪਤਾ ਲੱਗਦਾ ਸਰੀਰ ਤੋਂ ਉਹ ਅੰਦਰੋਂ ਮੰਗ ਰਿਹਾ ਹੈ ਨਾ ਕੁਝ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਬਸ ਜਿਹੜਾ ਨਾਮ ਨਿਰੰਜਨ ਹੈ ਉਹ ਤਾਂ ਭਾਈ ਉਹੀ ਜਾਣਦਾ ਜਿਹਨੇ ਨਾਮ ਨਿਰੰਜਨ ਨੂੰ ਪ੍ਰਾਪਤ ਕਰ ਲਿਆ ਆਪਣੇ ਮਨ ਵਿੱਚ ਇਹ ਜਾਣਦਾ ਉਹਦਾ ਮਨ ਇਹ ਜਾਣਦਾ ਹੈ ਉਹਦਾ ਮਨੇ ਸੁਖ ਜਿਹੜਾ ਮਹਿਸੂਸ ਕਰਦਾ ਉਹਦੇ ਮਨ ਨੂੰ ਪਤਾ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ ਅਵਸਥਾ ਜਿਹੜੀ ਹੈਗੀ ਹੈ ਮਨ ਨੂੰ ਜ਼ਿਆਦਾ ਆਨੰਦ ਹੋਣ ਮਨੇ ਬੇਚੈਨ ਜਿਸ ਚੀਜ਼ ਬੇਚੈਨ ਹੈ ਉਸੇ ਨੇ ਆਨੰਦ ਮਹਿਸੂਸ ਕਰਨਾ ਹੈ ਮਨ ਜਾਣਾ ਮਨ ਕੋ ਕੋਈ ਮਨ ਗੱਲਾਂ ਮਨ ਜਾਣਦਾ ਜਿਹੜਾ ਮਨ ਰਹਿੰਦਾ ਮਨ ਕੇ ਬਾਅਦ ਜਿਹੜਾ ਕੋਈ ਮਨ ਮੰਨਦਾ ਉਹ ਜਾਣਦਾ ਇਹਦਾ ਆਨੰਦ ਕੀ ਹੈ reading